ਪ੍ਰੇਮ ਜਿਹਦੇ ਕੋਲ ਹੈ ਉਹ ਭਗਤੀ ਵਾਲਾ ਬੰਦਾ ਹੈ ਹੰਕਾ ਹਰਜੂ ਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ ਸੋ ਮੈਂ ਕਵਤਾ ਕਹਿਣ ਲੱਗਾ ਖਿਆਲ ਦੇਣਾ ਜਿੱਤਾ ਜਿਤ ਦੇ ਪ੍ਰੇਮ ਦੇ ਪੁਜਾਰੀ ਹਾਰ ਹੰਕਾਰੀਆਂ ਨੂੰ ਜਿੱਤਾ ਜਿਤ ਦੇ ਪ੍ਰੇਮ ਦੇ ਪੁਜਾਰੀ ਹਾਰ ਹੰਕਾਰੀਆਂ ਮਾਧੋ ਭੁੱਖਾ ਪ੍ਰੇਮ ਦਾ ਨਹੀਂ ਭੁੱਖਾ ਤਾਨ ਤਾਮ ਦਾ ਕੀਤਾ ਅਪਮਾਨ ਦੁਰ ਜੋਦਨ ਜਾਂ ਸ਼ਾਮ ਦਾ ਉਹਨੇ ਬਿਦਰ ਦੇ ਰਹਿਣ ਜਾ ਗੁਜਾਰੀ ਹਾਰ ਹੰਕਾਰੀਆਂ ਨੂੰ ਜਿੱਤਾਂ ਜਿੱਤ ਦੇ ਪ੍ਰੇਮ ਦੇ ਪੁਜਾਰੀ ਹਰ ਹੰਕਾਰੀਆਂ ਨੂੰ ਪੰਡਤਾਂ ਨੇ ਪੰਗ ਤੋਂ ਕਢਾਇਆ ਰਵਦਾਸ ਨੂੰ ਫੇਰ ਵਿੱਚ ਬੈਠਿਆਂ ਤ ਕਾਇਆ ਰਵਦਾਸ ਨੂੰ ਲੈ ਗਈ ਜਾਤੀ ਅਬਮਾਨ ਦੀ ਖੁਮਾਰੀ ਹਰ ਹੰਕਾਰੀਆਂ ਨੂੰ ਜਿੱਤਾਂ ਜਿਤ ਦੇ ਪ੍ਰੇਮ ਦੇ ਪੁਜਾਰੀ ਹਰ ਹੰਕਾਰੀਆਂ ਨੂੰ ਨਾਮ ਦਿਓ ਉਠਾਇਆ ਧੱਕੇ ਮਾਰ ਕੇ ਪੁਜਾਰੀਆਂ ਪਕੜੇ ਚਰਨ ਉਹਦੇ ਹਾਰ ਕੇ ਪੁਜਾਰੀਆਂ ਦੇਵ ਮੰਦਰ ਦੀ ਫਿਰੀ ਜਾਂ ਉਸਾਰੀ ਹਾਰ ਹੰਕਾਰੀਆਂ ਨੂੰ ਜਿੱਤਾਂ ਜਿੱਤ ਦੇ ਪ੍ਰੇਮ ਦੇ ਪੁਜਾਰੀ ਹਾਰ ਹੰਕਾਰੀਆਂ ਨੂੰ ਰਿਸ਼ੀਆਂ ਤੇ ਮੁਨੀਆਂ ਨੇ ਜਿੰਨੂੰ ਦੁਰਕਾਰਿਆ ਉਸੇ ਭੀਲਨੀ ਨੂੰ ਆਪ RAM ਸਤਕਾਰਿਆ ਰਹਿ ਗਏ ਤੱਕ ਦੇ ਖੜੇ ਹੀ ਬ੍ਰਹਮਚਾਰੀ ਹਾਰ ਹੰਕਾਰੀਆਂ ਨੂੰ ਜਿੱਤਾ ਜਿੱਤ ਦੇ ਪ੍ਰੇਮ ਦੇ ਪੁਜਾਰੀ ਹਾਰ ਹੰਕਾਰੀਆਂ ਨੂੰ ਮਾਦੋ ਪ੍ਰੇਮੀਆਂ ਦਾ ਸਦਾ ਹਿਤਕਾਰੀ ਹਾਰ ਹੰਕਾਰੀਆਂ ਨੂੰ ਭਾਗੋ ਨਾਲੋਂ ਭਾਗਵਾਨ ਲਾਲੋ ਤਰਖਾਨ ਹੋਇਆ ਉਹਦੇ ਕੋਦਰੇ ਤੋਂ ਨੀਵਾ ਪੱਕਾ ਪਕਵਾਨ ਹੋਇਆ ਗੁਰੂ ਨਾਨਕ ਨੇ ਪੈਜਿਆ ਸਵਾਰੀ ਹਾਰ ਹੰਕਾਰੀਆਂ ਨੂੰ ਜਿੱਤਾਂ ਜਿੱਤ ਦੇ ਪ੍ਰੇਮ ਦੇ ਪੁਜਾਰੀ ਹਰ ਹੰਕਾਰੀਆਂ ਨੂੰ ਨਮਾਨਿਆਂ ਦਾ ਮਾਨਿਓ ਨੇ ਓਟਿਆਂ ਦੀ ਓਟਿਆ ਮਿਲਦਾ ਨਹੀਂ ਉਹਨੂੰ ਦੇ ਜੀਵਨ ਚ ਖੋਟਿਆ ਹਉ ਮੈਂ ਰੋਗੀਆਂ ਦੀ ਕੱਟ ਦਾ ਬਿਮਾਰੀ ਹਰ ਹੰਕਾਰੀਆਂ ਨੂੰ ਜਿੱਤਾਂ ਜਿਤ ਦੇ ਪ੍ਰੇਮ ਦੇ ਪੁਜਾਰੀ ਹਰ ਹੰਕਾਰੀਆਂ ਨੂੰ ਮਾਦੋ ਪ੍ਰੇਮੀਆਂ ਦਾ ਸਦਾ ਹਿਤਕਾਰੀ ਹਰ ਹੰਕਾਰੀਆਂ ਨੂੰ